ਅੜਿਲ ਬੰਦ ਸਾਲ ਨਿਰਵਸਤ ਗੋਦੀਓ ਬਿਠਾਇ ਕੈ ਭੋਰ ਹੋਦ ਪੁਨ ਲਿਓ ਸੋ ਨਿਕਟ ਬੁਲਾਇ ਕੈ ਮੰਤਰੀ ਤਵੀ ਕਥਾ ਉਚਾਰੀ ਆਨ ਕੈ ਹੋ ਵਡਿਓ ਭੂਪ ਕੇ ਪਰਮ ਅਦਿਕ ਜੀਏ ਜਾਣ ਕੈ ਜੋਰਾ ਸ਼ਹਿਰ ਬਦਖਸ਼ਾ ਮੈਂ ਹੁਤੀ ਏਕ ਮੁਗਲ ਕੀ ਬਾਲ ਤਾਸੋ ਕੀਆ ਚਰਿਤਰ ਤਿਨ ਸੋ ਤੁਮ ਸੁਨੋ ਨਿਰਪਾਲ ਬਿਤਨ ਮਤੀ ਇਕ ਚੰਚਲਾ ਹਿਤੂ ਮੁਗਲ ਕੀ ਏਕ ਜੰਤਰ ਮੰਤਰਿਆ ਬਸੀ ਕਰ ਜਾਣਤ ਹੁਤੀ ਅਨੇਕ ਅੜਿਲ ਏਕ ਦਿਵਸ ਤਿਨ ਲੀਨੀ ਸਖੀ ਬੁਲਾਇ ਕੈ ਪਰ ਗਈ ਤਿਨ ਮੈਂ ਹੋੜ ਸੋ ਐਸੇ ਆਇ ਕੈ ਕਾਲ ਸੱਜਣ ਕੇ ਬਾਗ ਕਹਿਓ ਚਲ ਜਾਏ ਹੋ ਹੋ ਇਹ ਮੂਰ ਕੇ ਦੇਖਤ ਭੋਗ ਕਮਾਏ ਹੋ ਦੋਹਰਾ ਦੁਤੀ ਸਖੀ ਐਸੇ ਕਹਿਓ ਸੁਣ ਸਖੀ ਬਚਨ ਹਮਾਰ ਭੋਗ ਕਮਾਏ ਹੋ ਯਾਰ ਸੋ ਨਾਰ ਬੰਧਾਇਓ ਜਾਰ ਚਉ ਪਈ ਅਸਤਾਚਲ ਸੂਰਜ ਜਬ ਗਇਓ ਪ੍ਰਾਚੀ ਦੇਸ ਤੇ ਸਸ ਪ੍ਰਗਟਇਓ ਭਾਗਵ ਤਿਨ ਉਪਜਿਓ ਸੁਖ ਭਾਰੋ ਬਿਰਹਣ ਕਉ ਸਾਇਕ ਸਸਿ ਮਾਰੋ ਦੋਹਰਾ ਅਸਤਾਚਲ ਸੂਰਜ ਗਇਓ ਰਹੋ ਚੰਦਰ ਮੰਡਰਾਏ ਲਪਟ ਰਹੋ ਪੀਏ ਤ੍ਰਿਯਨ ਸੋ ਤ੍ਰਿਆ ਪੀਨ ਲਪਟਾਏ ਉਡਗਤ ਗੀਰੀ ਰਾਵਿ ਅਥਨ ਪ੍ਰਭਾ ਪ੍ਰਵਾਨਾ ਪਾਏ ਜਾਨਕ ਚੰਦਰ ਅਮੀਨ ਕੇ ਫਿਰੇ ਬਿਤਾਲੀ ਆਏ ਚੌਪਈ ਅਸਤਾਸੋ ਭੋਗਨ ਤਿਨ ਮਾਨੇ ਚਾਰ ਜਾਮ ਘਟਕਾ ਇੱਕ ਜਾਣੇ ਚੌਥੇ ਜਾਮ ਸੋਏ ਕਰ ਰਹੇ ਚਤਰੁਣ ਕੇ ਗਰੀਵਾ ਕੁਚ ਗਏ ਦੋਹਰਾ ਨਾਨਖਾਨ ਅਰਦਾਨ ਹਿਤ ਦਿਨ ਦਿਖ ਜਗ ਹੈ ਰਾਜ ਦੁਜਨ ਦਲਨ ਦੀਨੋ ਤਰਨ ਦੁਸ਼ਟਨ ਦਹਿ ਬੇਕਾਜ ਸਈਆ ਜਾਣ ਭਿਆਨ ਵਿਛੋ ਤ੍ਰਿਆਨ ਕੇ ਛੋ ਬੜਿਓਰ ਭੀਤਰ ਭਾਰੀ ਹੰਚਰ ਢਾਰ ਕੇ ਮੋਤਨ ਹਾਰ ਦੁਰਾਵਤ ਜਾਨ ਭਇਓ ਉਜਿਆਰੀ ਪਾਨ ਹੂੰ ਪੋਛਤ ਪ੍ਰੀਤਮ ਕੋ ਤਨ ਕੈਸੇ ਰਹੈ ਇਹ ਚਾਤ ਪਿਆਰੀ ਚੰਦ ਚੜਿਓ ਸੋ ਚਹੈ ਚਿਰ ਲੋ ਚਿਤ ਦੇਤ ਦਿਵਾ ਕਰ ਕੀ ਦਿਸਗਾਰੀ ਭੁਜੰਗ ਛੰਦ ਚਲੋ ਪ੍ਰਾਨ ਪਿਆਰੇ ਫੁਲੇ ਫੂਲ ਆਛੇ ਦਿਪੈ ਚਾਰ ਮਾਨੋ ਡਰੇ ਮੈਨ ਸਾਛੇ ਹਿਦੋ ਗੀਰ ਬਾਣੇ ਸੁਹੂ ਕੇ ਸੁਧਾਰੇ ਸੁਨੇ ਕਾਨ ਐਸੇ ਨ ਵੈਸੇ ਨਿਹਾਰੇ ਤਿਹੀ ਬਾਗ ਹੂੰ ਮੈਂ ਤਰੋ ਰੋਚ ਬਈਐ ਰਜਈਐ ਤੁਮੈ ਭੋਗ ਭਾਵਤ ਕਮਈਐ ਬਿਲੰਬ ਨਾ ਕਰੋ ਪ੍ਰਾਤ ਹੋਤ ਵਧਾਰੈ ਸਭੈ ਚਿਤ ਕੇ ਦੂਰ ਕੈ ਸੋਗ ਡਾਰੈ ਅੜਿਲ ਲਈ ਸਾਹਤਰੀ ਚਤੁਰ ਸੋਈ ਏਕ ਬੁਲਾਏ ਕਹਿ ਕਹੋ ਪਿਅਰ ਵਾ ਸਾਥ ਭੇਦ ਸਮਝਾਏ ਕਹਿ ਲਿਖ ਪਤਿਆ ਕਰ ਦਈ ਕਹਿਓ ਤੇ ਦੀਜਿਓ ਹੋ ਕਾਲ ਹਮਾਰੇ ਬਾ ਕਿਰਪਾ ਚਲ ਕੀਜਿਓ ਕਹਿਓ ਵੈ ਐਸ ਭੇਦ ਸਮਝਾਈਓ ਕਾਲ ਹਮਾਰੇ ਬਾ ਕਿਰਪਾ ਕਰ ਆਇਓ ਜਬੈ ਮੁਗਲ ਛਲ ਦੇ ਹੋ ਰੂਹ ਚੜਾਇ ਕੈ ਹੋ ਤਬੈ ਸਜਨਵਾ ਮਿਲਿਓ ਹਮਕੋ ਆਇ ਕਹਿ ਦੋਰਾ ਪ੍ਰਾਤ ਮੁਗਲ ਕੋ ਲੈ ਚਲੀ ਆਪਣੇ ਬਾਗ ਲਗਾਏ ਰਸ ਕਸ ਲੈ ਮਦਰਾ ਚਲੀ ਹਿਰਦੈ ਹਰਖ ਉਪਜਾਏ ਬਾਗ ਮੁਗਲ ਕੋ ਲੈ ਚਲੀ ਉਤ ਨਿਰਭ ਸੁਤਹਿ ਬੁਲਾਏ ਹਲਣ ਚ ਬਾਵਨ ਕੇ ਨਿਮਿਤ ਚੜੀ ਬਿਰਛ ਪਰ ਜਾਏ ਚੜਤ ਰੂਖ ਐਸੇ ਕਹਿਓ ਕਾਹ ਕਰਤ ਤੈ ਕਾਜ ਮੋਹਿ ਦੇਖ ਤ੍ਰੀ ਅੰਤ ਸੋ ਰਮਤ ਨਾ ਆਵਤ ਲਾਜ ਉਤਰ ਰੂਖ ਤੇ ਜੋ ਕਹੀ ਕਾਹ ਗਈ ਵਾਤਰੀ ਤੈ ਜਿਹ ਅਭੋਗਤ ਹੋਤੋ ਹੁਤੋ ਅਤਿਕ ਸੁਖ ਜੀਅ ਮੈਂ ਨਾ ਰਮਿਓ ਤ੍ਰੀ ਅਨੰਤ ਸੋ ਭਇਓ ਭੇਦ ਯਾ ਕੌਣ ਕਛ ਰਿਤਰੇ ਰੂਪ ਮੈਂ ਯੋ ਕਹਿ ਬਾਂਧੀ ਮੋਨ ਯੋ ਚਿੰਤਾ ਚਿਤ ਬੀਜ ਕਰ ਚੜਿਓ ਬਿਰਛ ਪਰ ਧਾਏ ਨੀ ਤ੍ਰਿਏ ਨਿਪਤ ਕੇ ਸੁਤ ਕੋ ਨਿਕਟ ਬੁਲਾਏ ਅਤ ਪੁਕਾਰ ਕਰ ਦਰਖਤ ਤੇ ਉਤਰਿਓ ਨਿਰਪ ਸੁਤ ਜਾਨ ਉਤਰਤ ਦਿਓ ਭਜਾਏ ਤ੍ਰਿਏ ਕਛੂ ਨ ਦੇਖਿਓ ਆਣ ਅੜਿਲ ਚਲ ਕਾਜੀ ਪੈ ਗਇਓ ਤਾਹੇ ਐਸੇ ਕਹਿਓ ਏਕ ਰੂਖਾ ਚਰਜ ਕੋ ਆਖਿਨ ਮੈਂ ਲਹਿਓ ਤਾਕੋ ਚਲ ਕਾਜੀ ਜੂ ਆਪ ਨਿਹਾਰੀਐ ਹੋ ਮੇਰੋ ਚਿਤ ਕੋ ਭਰਮ ਸੋ ਆਜ ਨਿਵਾਰੀਐ ਦੋਹਰਾ ਸੁਨਤ ਬਚਨ ਕਾਜੀ ਉਠਿਓ ਸੰਗ ਲਈ ਨਿਜ ਨਾਰੇ ਚਲ ਆਇਓ ਤੇ ਰੂਖ ਤਰ ਲੋਕ ਸੰਗ ਕੋ ਟਾਰੇ ਚਉਪਈ ਭੇਦ ਨਾਰ ਸੋ ਸਭ ਤਿਨ ਕਹਿਓ ਤਾ ਪਾਛੇ ਤਿਹ ਧਰਮ ਕੋ ਲਹਿਓ ਤਿਨਹੂ ਆਪਣੋ ਮਿੱਤਰ ਬੁਲਾਇਓ ਰੂਖ ਚਰੇ ਪੀਅ ਭੋਗ ਕਮਾਇਓ ੜਿਲ ਮੋਹਿ ਮੀਰ ਜੋ ਕਹੋ ਸਤ ਮੋ ਜਾਣਿਓ ਤਾ ਦਿਨ ਤੇ ਤਿਨ ਮੁਗਲ ਹੀ ਤੂ ਕਰ ਮਾਨਿਓ ਤਮਨ ਦਿਵਸ ਤੇ ਕਾਜੀ ਚੇਰੋ ਹੋਇ ਰਿਓ ਸਤ ਬਚਨ ਸੋ ਭਇਓ ਜੋ ਮੋ ਕੋ ਇਨ ਕਹਿਓ ਦੋਰਾ ਕੋਟ ਕਸ਼ਟ ਸਿਆਨੋ ਸਹਿ ਕੈਸੋ ਦਹਿ ਅਨੰਗ ਨੈਕ ਨੇਹ ਨ ਕੀਜੀਐ ਤਉ ਤਰਨ ਕੇ ਸੰਗ ਇਹ ਸ੍ਰੀ ਚਰਿਤ੍ਰ ਵਿਗਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਸ਼ਬਦ ਦਸਮੋ ਚਰਿਤ੍ਰ ਸਮਾਪਤ ਮਸਤ ਸਭ ਮਸਤ ਅਪਜੂ ਦੋਹਰਾ ਕਥਾ 70ਵੀਂ RAM ਕਾ ਉਚਰੀ ਹਿਤ ਚਿਤ ਲਾਏ ਬਹੁਰ ਕਥਾ ਬੰਧਨ ਨਮਿਤ ਮਨ ਮੈਂ ਕਯੋ ਉਪਾਏ ਕਾਮ ਨਿਕਟਤਾ ਕੇ ਹੁਤੀ ਹੋੜ ਬਦੀ ਜੇ ਨਾਰ ਤੈਨੂੰ ਕਰਿਓ ਚਰਿਤ੍ਰ ਇਕ ਸੋ ਤੁਮ ਸੁਨੋ ਸੁਧਾਰੇ ਚਉਪਈ ਸ੍ਰੀ ਛਲ ਛਿਦਰ ਕੁਾਰ ਤੇਹ ਨਾਮਾ ਦੂਜੇ ਰਾਤ ਮੁਗਲ ਕੀ ਬਾਮਾ ਤੇਰ ਜੋ ਕੀਆ ਸੋ ਚਰਿਤ੍ਰ ਸੁਨਾਉ ਤੇ ਤੁਮਰੋ ਹਿਰਦੈ ਰਜਾਉ ਅੜਿਲ ਏਕ ਦਿਵਸ ਦਿਨ ਮਹਿੰਦੀ ਲਈ ਮੰਗਾਇ ਕੈ ਲੀਪ ਆਪਣੇ ਹਾਥ ਪਤਹਿ ਦਿਖਰਾਇ ਕੈ ਯਾਰ ਦੂਸਰੇ ਸੰਗ ਯੋ ਕਹੋ ਸੁਧਾਰ ਕੈ ਹੋ ਐਹੋ ਤੁਮਰੇ ਤੀਰ ਤਿਹਾਰੇ ਪਿਆਰ ਕੈ ਚੋਪੀ ਕੀ ਪਿਆਰੋ ਆਇਓ ਜਬ ਜਾਣਿਓ ਯਾਰ ਦੂਸਰੇ ਸੰਗ ਬਖਾਨਿਓ ਮੈਂ ਅਭੀ ਕੇਤ ਜੈ ਹੋ ਆਨ ਨਾਰ ਤਾ ਪਾਸ ਬਧਾਇਓ ਦੋਹਰਾ ਨਾਰ ਖੁਲਾਇਓ ਜਾਰ ਤੇ ਗਈ ਜਾਰ ਕੇ ਪਾਸ ਜੈ ਨਿਰਮਤ ਕੇ ਸੰਗ ਰੰਚਕ ਕੀਆ ਨ ਤਰਾਸ ਅੜਿਲ ਮੋਰ ਪ੍ਰਾਪਤ ਹੋਏ ਟਕਾ ਕੋ ਲੇਵੀ ਬਿੰਦੀ ਨੇ ਧਨ ਸਰੈ ਤਾ ਕੋ ਧਨ ਦੇਵੀ ਤਨੀ ਤਿਆਗ ਨਿਰਧਨ ਕੇ ਕੋ ਗ੍ਰਹਿ ਜਾਵੀ ਹੋ ਰਾਵ ਤਿਆਗ ਕਰ ਰੰਕ ਕਮਨ ਚਿਤ ਲਿਆਵੀ ਦੋਹਰਾ ਨੇਹ ਠਾਣ ਰਤਿਮਾਨ ਕਰ ਰਾਜਾ ਦਿਆ ਉਠਾਏ ਲਗੀ ਮਹਿੰਦੀਆ ਕਰ ਰਹੀ ਨਾਰ ਵਧਾਇਓ ਆਏ ਬੈਣ ਸੁਨ ਕਮੂਰ ਖੁਟਿਓ ਭੇਦ ਨਾ ਸਕਿਓ ਪਛਾਨ ਬਾਂਧਿਓ ਬਾਂਦੇ ਯਾਰ ਕੋ ਅਦਕ ਪ੍ਰੀਤ ਮਨ ਮਾਨ ਪ੍ਰੀਤ ਕੈਸੀ ਐ ਤਨ ਬੜੈ ਕਸ਼ਟ ਕੈਸੂ ਹੋਏ ਕਉ ਤਰਨ ਸੋ ਦੋਸਤੀ ਭੂਲ ਨਾ ਕਰਿਓ ਕੋਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਅਸ਼ਟ ਦਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ